शरीफ तो काफी अज ਉਹ ਸਾਥੀ ਨਵੇਂ ਆਏ ਸਹਿਤ ਕਰਮੀ ਤੇ ਜਦੋਂ ਤੋਂ ਆਪਾਂ ਅਸੀਂ ਆਪਣੀਆਂ ਦੋ ਸਹਿਤ ਸਭਾ ਸਾਡੀ ਇਕੱਠੀ ਸਾਨੂੰ ਅਲੱਗ ਅਲੱਗ ਕਰਿਆ ਉਸ ਤੋਂ ਬਾਅਦ ਅਸੀਂ ਇਸ ਤੇ ਵੀ ਸੱਭਿਆਚਾਰ ਕੀ ਹੈ ਸੰਸਕ੍ਰਿਤੀ ਕੀ ਹੈ ਕਿ ਉਹਦੇ ਤੇ ਲਗਾਤਾਰ ਲੈਕਚਰ ਹੋ ਰਹੇ ਨੇ ਉਹਦੇ ਤੇ ਪਹਿਲਾਂ ਇਹ ਸੀ ਵੀ ਕਿਉਂਕਿ ਸੱਭਿਆਚਾਰ ਬਾਰੇ ਬੜਾ ਰੌਲਾ ਪੈ ਰਿਹਾ ਜਦੋਂ ਅਸੀਂ ਟੈਲੀਵਿਜ਼ਨ ਵੀ ਵੇਖਦੇ ਜਿਹੜੇ ਗੀਤ ਗਾਉਣ ਵਾਲੇ ਨੇ ਜਾਂ ਨੱਚਣ ਵਾਲੇ ਨੇ ਸਾਰੇ ਕੋਈ ਖਬਰਾਂ ਦੇਣ ਵਾਲਾ ਜਾਂ ਕੋਈ ਸਾਨੂੰ ਕੋਈ ਆਮ ਲੇਖਕ ਮਿਲਦਾ ਉਹ ਇਹ ਕਹਿ ਰਹੇ ਨੇ ਸਾਰੇ ਵੀ ਸਦਾਚਾਰ ਦੀ ਸੇਵਾ ਕਰ ਰਹੇ ਤਾਂ ਉਹ ਫਿਰ ਅਸੀਂ ਇਹ ਸੋਚਿਆ ਕਿ ਸਾਡੇ ਸਾਰੇ ਜਿਹੜੇ ਸਾਥੀ ਨੇ ਉਹਨਾਂ ਨੂੰ ਇਹ ਤੇ ਪਤਾ ਲੱਗੇ ਵੀ ਸਦਾਚਾਰ ਹੈ ਕੀ ਹੈ ਸਦਾਚਾਰ ਬਣਦਾ ਕਿਵੇਂ ਹੈ ਸਦਾਚਾਰ ਦੇ ਵਿਕਾਸ 'ਚ ਕਿਸ ਦਾ ਯੋਗਦਾਨ ਹੈ ਤਾਂ ਉਸ ਤੋਂ ਇਹ ਸਾਡੀਆਂ ਕਲਾਸਾਂ ਦਾ ਜਿਹੜਾ ਇਹ ਸਿਲਸਿਲਾ ਸ਼ੁਰੂ ਹੋ ਗਿਆ ਮੈਨੂੰ ਮੈਂ 10 ਵਾਰਾਂ ਲੱਗ ਚੁੱਕੀਆਂ ਨੇ ਸੋ ਜਿਸ ਤਰ੍ਹਾਂ ਇਹਦੀ ਸੈਂਟੀਫਿਕ ਪੰਜੜੀ ਜਿਹਨੂੰ ਕਹਿੰਦੇ ਆ ਵਿਗਿਆਨਕ ਜਿਹੜੀ ਪਰਿਭਾਸ਼ਾ ਇੱਕ ਪ੍ਰਕਿਰਤੀ ਤਾਂ ਸਾਡੇ ਆਲੇ ਦੁਆਲੇ ਜਿਹਨੂੰ ਅਸੀਂ ਨਹੀਂ ਬਣਾਇਆ ਜਿਵੇਂ ਧਰਤੀ ਆ ਜੰਗਲ ਨੇ ਹਵਾ ਨਹਿਰਾਂ ਆ ਨਦੀਆਂ ਨੇ ਪਹਿਲਾਂ ਵਗ ਰਹੀਆਂ ਨੇ ਇਹ ਇਹ ਪ੍ਰਕਿਰਤੀ ਹੈ ਦੂਸਰੀ ਪ੍ਰਕਿਰਤੀ ਹੈ ਜਿਸ ਨੂੰ ਜਿਸ ਨੇ ਨੂੰ ਮਨੁੱਖ ਨੇ ਬਣਾਇਆ ਜਿਹੜੇ ਮਕਾਨ ਨੇ ਛੜਕਾਂ ਨੇ ਨਹਿਰਾਂ ਨੇ ਔਰ ਉਸ ਨੂੰ ਬਣਾਉਂਦਾ ਬਣਾਉਂਦਾ ਦੂਸਰੀ ਪ੍ਰਕਿਰਤੀ ਦਾ ਨਾਂ ਹੀ ਜਿਹੜਾ ਸੱਭਿਆਚਾਰ ਹੈ ਸੱਭਿਆਚਾਰ ਦਾ ਮਤਲਬ ਦੂਸਰੀ ਪ੍ਰਕਿਰਤੀ ਜਿਸ ਨੂੰ ਮਨੁੱਖ ਨੇ ਖੁਦ ਉਸ ਪ੍ਰਕਿਰਤੀ ਦੀ ਮਦਦ ਦੇ ਨਾਲ ਬਣਾਇਆ ਔਰ ਬਣਾਉਂਦਿਆਂ ਬਣਾਉਂਦਿਆਂ ਖੁਦ ਉਸ ਉਸ ਸੱਭਿਆਚਾਰ ਨੇ ਮਨੁੱਖ ਨੂੰ ਵੀ ਅੱਜ ਇੱਥੋਂ ਤੱਕ ਬਣਾ ਦਿੱਤਾ ਜਿਸ ਤਰ੍ਹਾਂ ਆਪਾਂ ਇੱਕ ਖੁਰਾਕ ਦੇ ਵਿੱਚ ਵੇਖਿਆ ਸੀ ਕਿ ਆਦਮੀ ਦੀ ਖੁਰਾਕ ਨੇ ਆਦਮੀ ਨੂੰ ਕਿੰਨਾ ਬਦਲ ਦਿੱਤਾ ਕਿ ਜਿਹੜੇ ਜਿਹੜੇ ਜਿਹੜੇ ਕਬੀਲੇ ਜਾਂ ਜਿਹੜੇ ਦੇਸ਼ ਜ਼ਿਆਦਾ ਮਾਸ ਖਾਂਦੇ ਨੇ ਉਹਨਾਂ ਦੀ ਜਿਹੜੀ ਵੱਡੀ ਆਂਤ ਹੈ ਉਹਦੀ ਲੰਬਾਈ ਛੋਟੀ ਹੋ ਜਿਹੜੇ ਅਨਾਜ ਖਾਂਦੇ ਨੇ ਉਹਨਾਂ ਦੀ ਜਿਹੜੀ ਉਹ ਉਹ ਲੰਬਾਈ ਆ ਉਹ ਉਹ ਵੱਧ ਗਈ ਤਾਂ ਮਤਲਬ ਸਾਡਾ ਕਹਿਣ ਦਾ ਮਤਲਬ ਸੀ ਕਿ ਇਸ ਤਰ੍ਹਾਂ ਵਿਕਾਸ ਨੂੰ ਮਨੁੱਖ ਨੂੰ ਡੋਲਿਆ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਕੁਦਰਤੀ ਸ਼ਕਤੀ ਜਿਵੇਂ ਆਪਾਂ ਕਹਿ ਦਿੰਦੇ ਆ ਜਾਂ ਪਰਮਾਤਮਾ ਜਾਂ ਰਹੱਸ ਉਹਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਇਹਦੇ ਵਿੱਚ ਯੋਗਦਾਨ ਸੀ ਇਸ ਤਰ੍ਹਾਂ ਹੀ ਪਸ਼ੂਆਂ ਨੂੰ ਪਾਲਤੂ ਬਣਾਉਣ ਦੇ ਵਿੱਚ ਆਪਾਂ ਨੋਟ ਕਰਿਆ ਸੀ ਕਿਉਂਕਿ ਮੈਂ ਥੋੜਾ ਥੋੜਾ ਹਿੰਟ ਦੇ ਰਿਹਾ ਫਿਰ ਆਪਾਂ ਵਿਸਤਾਰ 'ਚ ਫਿਰ ਕਿਤੇ ਪਿੱਛੇ ਲਾ ਦੇਵਾਂਗੇ ਕਿ ਸੋਵੀਅਤ ਵਾਲਿਆਂ ਨੇ ਕੁਝ ਲੂੰਬੜੀਆਂ ਜਿਨ੍ਹਾਂ ਨੂੰ ਕਦੇ ਵੀ ਪਾਲਤੂ ਨਹੀਂ ਬਣਾਇਆ ਜਾ ਸਕਦਾ ਉਹਨਾਂ ਨੂੰ ਪਾਲਤੂ ਬਣਾਉਣ ਦੀ ਕੋਸ਼ਿਸ਼ ਕਰੀ ਹੋਇਆ ਕਿ ਜਿਉਂ ਹੀ ਉਹਨਾਂ ਨੂੰ ਪਾਲਤੂ ਬਣਾਉਣਾ ਨੇ ਸ਼ੁਰੂ ਕਰਿਆ ਉਹਨਾਂ ਦੀ ਪੂਛ ਜਿਹੜੀ ਸਿੱਧੀ ਰਹਿੰਦੀ ਸੀ ਉਹ ਮਰਨੀ ਸ਼ੁਰੂ ਹੋ ਗਈ ਕੁੱਤੇ ਦੀ ਤਰ੍ਹਾਂ ਉਹਨਾਂ ਦੀ ਆਵਾਜ਼ ਬਦਲ ਗਈ ਉਹਨਾਂ ਦਾ ਬੱਚੇ ਪੈਦਾ ਕਰਨ ਦਾ ਪੀਲ ਜਿਹੜਾ ਇੱਕ ਖਾਸ ਕੁਦਰਤ ਵੱਲੋਂ ਫਿਕਸ ਸੀ ਉਹ ਵੀ ਬਦਲ ਮਤਲਬ ਇੰਨੀਆਂ ਚੀਜ਼ਾਂ ਨੇ ਅਸੀਂ ਉਹਦੇ ਤੋਂ ਹੀ ਫਿਰੇ ਕੱਢਿਆ ਕਿ ਜਿਹੜੀ ਸਾਡੀ ਮੱਝ ਦਾ ਸਿੰਘ ਵੀ ਹੈ ਕਿ ਅਫਰੀਕਾ ਵਾਲੀ ਮੱਝ ਦਾ ਸਿੰਘ ਹੈ ਉਹਨਾਂ ਦੇ ਵਿੱਚ ਫਰਕ ਦਾ ਵੀ ਇਹੀ ਕਾਰਨ ਹੈ ਕਿ ਇਹਨੂੰ ਪਾਲਤੂ ਕਿਸੇ ਵਿਸ਼ੇਸ਼ ਏਰੀਏ 'ਚ ਬਣਾ ਲਿਆ ਗਿਆ ਉਹ ਅਜੇ ਵੀ ਸ਼ੇਰਾਂ ਦੇ ਨਾਲ ਮੁਕਾਬਲਾ ਕਰਦੇ ਨੇ ਉਸੇ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਸਿੰਘ ਇਸ ਤਰ੍ਹਾਂ ਆਪਾਂ ਖਰਾਕ ਦੇ ਵਿੱਚ ਵੇਖਿਆ ਸੀ ਕਿ ਇੰਗਲੈਂਡ ਦੇ ਵਿੱਚ ਉਹਨਾਂ ਨੇ ਇੱਕ ਐਕਸਪੈਰੀਮੈਂਟ ਕਰਿਆ ਕਿ ਕੁਝ ਨੂੰ ਘੱਟ ਦੁੱਧ ਦਿੱਤਾ ਗਿਆ ਇੱਕੋ ਏਜ ਗਰੁੱਪ ਦੇ ਬੱਚਿਆਂ ਨੂੰ ਕੁਝ ਨੂੰ ਥੋੜੇ ਦੁੱਧ ਦੀ ਮਾਤਰਾ ਵਧਾ ਦਿੱਤੀ ਜਿਨ੍ਹਾਂ ਨੂੰ ਦੁੱਧ ਦੀ ਮਾਤਰਾ ਵਧਾ ਦਿੱਤੀ ਗਈ ਉਹਨਾਂ ਦੇ ਕੱਦ ਲੰਬੇ ਹੋ ਗਏ ਦੂਸਰਿਆਂ ਦੇ ਕੱਦ ਛੋਟੇ ਨੇ ਜਿਸ ਮਤਲਬ ਇੱਕ ਇੱਕ ਚੀਜ਼ ਦਾ ਇਸ ਦਾ ਕਿੰਨਾ ਦਿਮਾਗ ਤੇ ਹੋਰ ਸਾਰੀਆਂ ਚੀਜ਼ਾਂ ਤੇ ਅਸਰ ਪਿਆ ਤੇ ਪਿਛਲੇ ਵਾਰ ਆਪਾਂ ਜਿਹੜਾ ਅਸੀਂ ਰਹਿਸ਼ ਤੇ ਸੀ ਸਾਡਾ ਉਹ ਇਹਦੇ ਵਿੱਚ ਆ ਨਹੀਂ ਸਕਿਆ ਅਗਲੀ ਵਾਰੀ ਫਿਰ ਲੈ ਲਾਂਗੇ ਤੋਂ ਇਸੇ ਤਰ੍ਹਾਂ ਇਹ ਸੱਭਿਆਚਾਰ ਦੇ ਵਿੱਚ ਅਸੀਂ ਅਲੱਗ-ਅਲੱਗ ਲਾ ਰਹੇ ਹਾਂ ਇਹ ਜਿਹੜਾ ਹੁਣ ਆਪਣਾ ਚੱਲ ਰਿਹਾ ਵੀ ਰੱਖਿਆ ਦੀ ਖੋਜ 'ਚ ਇਸ ਤਰ੍ਹਾਂ ਦੁਸ਼ਮਣਾਂ ਤੋਂ ਰੱਖਿਆ ਫਿਰ ਆਪਣੀ ਧੁੱਪ ਗਰਮੀ ਤੋਂ ਰੱਖਿਆ ਰਹਿਸ਼ ਬਣਾ ਕੇ ਇਸ ਤੋਂ ਬਾਅਦ ਕਿਸ ਤਰ੍ਹਾਂ ਬਿਮਾਰੀਆਂ ਤੋਂ ਰੱਖਿਆ ਫਿਰ ਹੋਰ ਲਾਂਗੇ ਪਿੱਛੇ ਆਪਾਂ ਹੋਰ ਲੈ ਲੈ ਤੇ ਵਿਸਤਾਰ ਤੇ ਕਿਤੇ ਜਿਹੜੇ ਕੱਪੜੇ ਸਾਥੀ ਕੁਝ ਨਵੇਂ ਆਏ ਨੇ ਉਹਨਾਂ ਦੇ ਲਈ ਆਪਾਂ ਇਹਨੂੰ ਦੁਬਾਰਾ ਫਿਰ ਸ਼ੁਰੂ ਕਰਾਂਗੇ ਇਸੇ ਤਰ੍ਹਾਂ ਦੀ ਇੱਕ ਕਲਾਸ ਫਲਸਫੀ ਤੇ ਚੱਲ ਰਹੀ ਹੈ ਸਰ ਤੋਂ ਵੀ ਫਲਸਫੀ ਹੈ ਕੀ ਆ ਫਲਸਫੀ ਦਾ ਮੇਨ ਕੁਐਸਚਨ ਕੀ ਆ ਉਹਦੇ 'ਚ ਵੀ ਅਸੀਂ ਇਹ ਹੀ ਕੱਢ ਰਹੇ ਹਾਂ ਸਾਰਿਆਂ ਦੇ ਕਿਉਂਕਿ ਜਦੋਂ ਆਪਾਂ ਦੂਸਰਿਆਂ ਨਾਲ ਗੱਲਾਂ ਕਰ ਰਹੇ ਹਾਂ ਇੰਨਾ ਰਹੱਸਵਾਦੀ ਜਿਹਨੂੰ ਪਿਛਾਂ ਖਿੱਚੂ ਵਾਤਾਵਰਣ ਫੈਲ ਚੁੱਕਿਆ ਕਿ ਉਸ ਦੇ ਵਿੱਚ ਜਿਹੜੇ ਕੋਈ ਸਵਾਸ਼ਿਸ਼ ਸਾਹ ਲੈਣਾ ਚਾਹੁੰਦੇ ਨੇ ਅਲਾਹ ਵਧੂ ਨਾਲ ਲਈ ਸਾਹ ਲੈਣਾ ਵੀ ਔਖਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹ ਵੀ ਪ੍ਰੈਪਰੇਸ਼ਨ ਦੇ ਲਈ ਹੁਣ ਬਿਲਕੁਲ ਅਸੀਂ ਜਿਹਨੂੰ ਕਹਿੰਦੇ ਆ ਵੀ ਤਰਕਸ਼ੀਲ ਢੰਗ ਵੀ ਨਹੀਂ ਸਾਡਾ ਪੂਰਾ ਆ ਰਿਹਾ ਵੀ ਆਪਾਂ ਉਹਨਾਂ ਨਾਲ ਬਾਦ ਵਿਵਾਦ ਵਿੱਚ ਉਹਨਾਂ ਨੂੰ ਰਾ ਦਿਆਂਗੇ ਤੇ ਇਸ ਸਮੇਂ ਸਾਡੇ ਲਈ ਪੂਰੀ ਤਰ੍ਹਾਂ ਵਿਗਿਆਨਕ ਸੋਚ ਦਾ ਧਾਰਨੀ ਹੋਣਾ ਔਰ ਵਿਗਿਆਨਕ ਤੱਥਾਂ ਦਾ ਸਾਡੇ ਕੋਲੇ ਹੋਣਾ ਕਿ ਅਸੀਂ ਉਹਨਾਂ ਦੀ ਬਚਪਨ ਦੇ ਢੰਗਾਂ ਦੇ ਨਾਲ ਜਿਵੇਂ ਆਪਾਂ ਬਚਪਨੇ ਦੇ ਤਰੀਕਿਆਂ ਦੇ ਨਾਲ ਕਈ ਵਾਰੀ ਬਹਿਸ ਖਾਤਰ ਬਹਿਸ ਨਾਲ ਹਰਾਉਂਦੇ ਆ ਉਸ ਤਰ੍ਹਾਂ ਨਾਲ ਹਰਾ ਕੇ ਸਗੋਂ ਆਪਾਂ ਨੂੰ ਮੁਕੰਮਲ ਤੌਰ ਤੇ ਵਿਗਿਆਨਕ ਢੰਗ ਦੇ ਨਾਲ ਹਰਾਈਏ ਇਹ ਹੀ ਅਸੀਂ ਫਲਸਫੀ ਦੇ ਵਿੱਚ ਜਿਹੜਾ ਉਹ ਕਲਾਸਾਂ ਲੱਗ ਰਹੀਆਂ ਨੇ ਜਿਹੜੇ ਕੁਝ ਇੱਥੇ ਵੀ ਆਉਂਦੇ ਨੇ ਕੁਝ ਜੇ ਆਉਣਾ ਚਾਹੁੰਦੇ ਹੁਣ ਡਾਕਟਰ ਸੁਖਦੇਵ ਜੀ ਦੇ ਉਹ ਤੀਜੇ ਐਤਵਾਰ ਲੱਗਦੀ ਹੈ ਪਿਛਲੇ ਵਾਰੀ ਉਹਦੇ ਚ ਫਲਸਫੀ ਦੇ ਦੋ ਕੁਐਸਚਨ ਪਹਿਲਾ ਕੁਐਸਚਨ ਕਿ ਵੀ ਪਹਿਲਾਂ ਕੀ ਹੈ ਮੂਲ ਕੀ ਹੈ ਪਦਾਰਥ ਜਾਂ ਵਿਚਾਰ ਪਹਿਲਾਂ ਕਿਹੜੀ ਚੀਜ਼ ਹੈ ਵੀ ਵਿਚਾਰ ਪਹਿਲਾਂ ਆਇਆ ਜਿਸ ਤਰ੍ਹਾਂ ਸਾਰੇ ਧਾਰਮਿਕ ਰਾਸ਼ਟਰਵਾਦੀ ਕਹਿੰਦੇ ਨੇ ਕਿ ਪਹਿਲਾਂ ਪਰਮਾਤਮਾ ਨੂੰ ਵਿਚਾਰ ਆਇਆ ਫਿਰ ਉਹਨੇ ਦੁਨੀਆ ਦੀ ਸਿਰਜਣਾ ਕਰੀ ਫਿਰ ਬੰਦਾ ਬਣਾਇਆ ਫਿਰ ਹਵਾ ਬਣੀ ਆਦਮ ਬਣਿਆ ਉਸ ਤੋਂ ਅੱਗੇ ਇਹ ਸਾਰੀਆਂ ਚੀਜ਼ਾਂ ਸਾਜੀਆਂ ਸਾਰਿਆਂ ਦੇ ਜੋੜੇ ਬਣਾਏ ਉਹਨਾਂ ਨੇ ਚੀਜ਼ਾਂ ਦੇ ਇਸ ਤਰ੍ਹਾਂ ਦੂਸਰਾ ਵਿਚਾਰ ਹੈ ਨਹੀਂ ਪਹਿਲਾਂ ਪਦਾਰਥ ਬਣਿਆ ਆਦਮੀ ਤੇ ਬਹੁਤ ਜ਼ਿਆਦਾ ਧਰਤੀ ਦੇ ਉੱਤੇ ਜਾਂ ਆਪਾਂ ਬ੍ਰਹਿਮੰਡ 'ਚ ਦੇਖਦੇ ਹਾਂ ਕਿ ਬ੍ਰਹਿਮੰਡ ਦੇ ਵਿੱਚ ਜਿਹੜੀ ਉਤਪਤੀ ਹੈ ਜੀਵ ਦੀ ਉਹ ਤੇ ਬਹੁਤ ਵਾਦੀ ਹੈ ਇਹ ਵੀ ਪਹਿਲਾ ਕੁਐਸਚਨ ਹੈ ਇਹ ਹੈ ਕਿ ਪਦਾਰਥ ਪਹਿਲਾਂ ਕਿ ਵਿਚਾਰ ਉਹਦੇ ਚ ਫਿਰ ਆਪਾਂ ਉਹਦੇ ਚ ਇਹ ਵੀ ਦੱਸਿਆ ਵੀ ਕਿਸ ਤਰ੍ਹਾਂ ਨਾਨ ਲਿਵਿੰਗ ਤੋਂ ਲਿਵਿੰਗ ਚੀਜ਼ਾਂ ਪੈਦਾ ਹੁੰਦੀਆਂ ਵੀ ਬਿਲਕੁਲ ਨਾ ਵੀ ਇਹ ਫਿਰ ਪੈਦਾ ਕਿਵੇਂ ਹੋਇਆ ਬਹੁਤ ਸਾਰੇ ਕਹਿੰਦੇ ਨੇ ਵੀ ਇਹ ਜੀਵ ਜੰਤੂ ਪੈਦਾ ਵੀ ਨਾਨ ਲਿਵਿੰਗ ਤੋਂ ਲਿਵਿੰਗ ਲਿਵਿੰਗ ਫਿਰ ਕਿਵੇਂ ਚੇਤਨ ਪ੍ਰਾਣੀ ਚ ਬਦਲਿਆ ਇਹਨਾਂ ਉਹਦੇ ਚ ਪਿਛਲਾ ਹੀ ਸਾਡਾ ਸੀ ਕਿ ਕੀ ਸੰਸਾਰ ਨੂੰ ਜਾਣਿਆ ਜਾ ਸਕਦਾ ਦੂਜਾ ਕੁਐਸਚਨ ਕਿਉਂਕਿ ਸਾਰੇ ਧਾਰਮਿਕ ਬੰਦੇ ਆਂਦੇ ਨੇ ਵੀ ਇਹ ਜਾਣਿਆ ਹੀ ਨਹੀਂ ਜਾ ਸਕਦਾ ਬੰਦੇ ਦੀ ਇਹ ਬੁੱਧੀ ਨਹੀਂ ਇਹ ਤੇ ਪਰਮਾਤਮਾ ਦਾ ਬ੍ਰਹਮ ਦਾ ਐਡਾ ਪਸਾਰਾ ਵੀ ਜੇ ਉਹ ਕਿਤੇ ਜਨਾਵੇ ਤੇ ਫੇਰ ਗੁੰਗੇ ਤੋਂ ਗੁੰਗਾ ਵੀ ਜਿਹੜਾ ਕੀਤਾ ਜਾ ਸਕਦਾ ਨਹੀਂ ਤੇ ਨਹੀਂ ਜਾ ਸਕਦਾ ਤੇ ਉਹਦੇ ਤੋਂ ਪਿਛਲਾ ਸਾਡਾ ਇਹ ਸੀ ਹੁਣ ਇਹ ਜਾਣਨ ਦੀ ਕਿਰਿਆ ਕਿਵੇਂ ਅਗਲੀ ਵਾਰ ਨੂੰ ਜੇ ਕੁਛ ਬੰਦੇ ਜਗਿਆਸੂ ਹੋਣ ਇਸ ਦੇ ਵਿੱਚ ਤਾਂ ਅਸੀਂ ਇਹ ਪਹਿਲਾਂ ਲਾਇਆ ਵੀ ਜਾਣਿਆ ਜਾ ਸਕਦਾ ਇਹ ਸਾਡਾ ਪਿਛਲਾ ਲੈਕਚਰ ਸੀ ਇਸ ਤੋਂ ਅਗਲਾ ਇਹ ਆ ਵੀ ਜਾਣਨ ਦੀ ਕਿਰਿਆ ਕਿਵੇਂ ਚੱਲਦੀ ਹੈ ਜਿਵੇਂ ਵਿਗਿਆਨ ਦੇ ਵਿੱਚ ਕਿਸ ਤਰ੍ਹਾਂ ਵੀ ਸਾਡੇ ਜਿਹੜਾ ਕਿਸੇ ਚੀਜ਼ ਦਾ ਬਿੰਬ ਸਾਡੀ ਅੱਖ ਤੇ ਪੈਂਦਾ ਫਿਰ ਉਹਨੂੰ ਇਹ ਇਸ ਤਰ੍ਹਾਂ ਸਿੱਧਾ ਕਰਦੀ ਆ ਉਹ ਸਾਰਾ ਜਿਹੜਾ ਦਾ ਉਹ ਅਗਲੇ ਚਲਾ ਜਾਏਗਾ ਇਸ ਤੋਂ ਬਾਅਦ ਵੀ ਹੈ ਸੱਚ ਕੀ ਆ ਇਹ ਲਾਉਣ ਤੋਂ ਬਾਅਦ ਤਾਂ ਮੈਂ ਸਮਝਦਾ ਵੀ ਅੱਜ ਦਾ ਜਿਹੜਾ ਸਾਡਾ ਇੱਥੇ ਵਿਸ਼ਾ ਜਿਵੇਂ ਸਰਸਾ ਇਹ ਸਰਸੇ ਤੇ ਸਰਸੇ ਬਾਰੇ ਆਉਂਦਾ ਵੀ ਇੱਥੇ ਕੋਈ ਇੱਕ ਸਰਕਪ ਨਾਂ ਦਾ ਰਾਜਾ ਰਹਿੰਦਾ ਸੀ ਜਾਂ ਰਾਜਿਆਂ ਦੇ ਨਾਂ ਤੇ ਜੋੜਦੇ ਆ ਜਾਂ ਅਸੀਂ ਸਾਧੂ ਸੰਤਾਂ ਦੇ ਨਾਂ ਤੇ ਜੋੜਦੇ ਤੇ ਇਹਦੇ ਵਸਤੀਆਂ ਵਸਾਉਣ ਦਾ ਵਿਗਿਆਨਕ ਕਾਰਨ ਕੀ ਆ ਉਹਦੇ ਤੇ ਆਪਾਂ ਥੋੜੀ ਅੱਜ ਇਹਦੇ ਵਿੱਚ ਚਰਚਾ ਕਰਾਂਗੇ ਮੈਨੂੰ ਮੈਂ ਇਹਦਾ ਪੀਛੇ ਧਿਆਨ ਸੁਣਦੀ ਮਨੁੱਖ ਜਦੋਂ ਤੱਕ ਕੇ ਰਹਿਣ ਲੱਗ ਗਿਆ ਕੇ ਮਨੁੱਖ ਕਦੋਂ ਰਹਿਣ ਲੱਗ ਗਿਆ ਜਦੋਂ ਮਨੁੱਖ ਖੇਤੀ ਕਰਨ ਲੱਗ ਗਿਆ ਜਿੰਨਾ ਚਿਰ ਮਨੁੱਖ ਨੇ ਖੇਤੀ ਨਹੀਂ ਕਰੀ ਉਹਨਾਂ ਚਿਰ ਉਹ ਕਿਸੇ ਵੀ ਜਗ੍ਹਾ ਤੇ ਤੱਕ ਕੇ ਸ਼ਿਕਾਰ ਦੇ ਮਗਰ ਸ਼ਿਕਾਰ ਤੇ ਮਗਰ ਦਿੱਖ ਕਾਲ ਦਾ ਉਹਦੇ ਲਈ ਕੋਈ ਮਤਲਬ ਨਹੀਂ ਸੀ ਰਾਤ ਦਿਨ ਦਾ ਉਹਦੇ ਲਈ ਕੋਈ ਮਤਲਬ ਸੀ ਜਿਹੜਾ ਦਿੱਖ ਤੇ ਕਾਲ ਦੂਰੀਆਂ ਦੂਰੀ ਵੀ ਉਦੋਂ ਹੀ ਮਨੁੱਖ ਨੂੰ ਦਾ ਪਤਾ ਲੱਗਿਆ ਵੀ ਜਦੋਂ ਵਾਰ-ਵਾਰ ਉਹਨੇ ਆਪਣੇ ਟਿਕਾਣੇ ਤੇ ਆਉਣਾ ਫਿਰ ਆਪਾਂ ਇਹ ਨੇ ਵੀ ਮੇਰਾ ਘਰ ਅੱਡੇ ਤੋਂ ਇੰਨੀ ਦੂਰ ਆ ਮੇਰਾ ਘਰ ਖਾਣੇ ਤੋਂ ਇੰਨੀ ਦੂਰ ਆ ਮੇਰਾ ਘਰ ਸਕੂਲ ਤੋਂ ਇੰਨੀ ਦੂਰ ਆ ਮੇਰਾ ਘਰ ਸਰਸੇ ਤੋਂ ਇੰਨੀ ਦੂਰ ਆ ਮੇਰਾ ਘਰ ਮੇਰੇ ਜਿਹੜਾ ਸਕੂਲ ਤੋਂ ਇੰਨੀ ਦੂਰ ਆ ਹਸਪਤਾਲ ਤੋਂ ਦੂਰੀਆਂ ਦਾ ਮਤਲਬ ਸਾਡੇ ਲਈ ਤੇ ਜਦੋਂ ਬੰਦਾ ਟਿਕਦਾ ਹੀ ਨਹੀਂ ਜਦੋਂ ਅੱਜ ਇੱਥੇ ਸ਼ਿਕਾਰ ਹੈ ਨਹੀਂ ਫੜਿਆ ਗਿਆ ਅਗਲੇ ਉੱਥੇ ਮਾਰ ਲਿਆ ਉੱਥੇ ਖਾ ਲਿਆ ਉੱਥੇ ਰਹਿ ਗਿਆ ਉਦੋਂ ਅੱਗੇ ਚੱਲ ਗਏ ਉਹਦੇ ਲਈ ਦਿੱਕਤ ਤੇ ਕਾਲਜ ਨੂੰ ਆਪਾਂ ਨੇ ਵੀ ਸਪੇਸ ਐਂਡ ਟਾਈਮ ਦਾ ਕੋਈ ਮਤਲਬ ਨਹੀਂ ਸੀ ਤੇ ਇਸੇ ਤਰ੍ਹਾਂ ਜਿੰਨਾ ਜਦੋਂ ਖੇਤੀ ਨਹੀਂ ਕਰਨ ਲੱਗਾ ਉਹਦੇ ਵੀ ਟਿਕਣ ਦਾ ਕੋਈ ਮਤਲਬ ਨਹੀਂ ਸੀ ਉਹਦੇ ਚੱਕ ਰਹਿਣ ਦਾ ਇਸ ਕਰਕੇ ਇਸ ਗੱਲ ਦਾ ਇਹ ਵਿਗਿਆਨਕ ਕਾਰਨ ਜਿਉਂ ਹੀ ਖੇਤੀ ਹੋਣੀ ਸ਼ੁਰੂ ਹੋਈ ਉਹਦੇ ਵਸਤੀਆਂ ਦਾ ਜਿਹੜਾ ਉਹ ਨਿਰਮਾਣ ਹੋਣਾ ਸ਼ੁਰੂ ਹੋਇਆ ਅੱਜ ਤੋਂ ਇਹ ਹਜ਼ਾਰਾਂ ਹੀ ਸਾਲ ਪਹਿਲਾਂ ਇਹ ਜਿਹੜਾ ਹੋਇਆ ਸਿਰਫ ਜੀਵ ਜੰਤੂਆਂ ਤੋਂ ਰੱਖਿਆ ਲਈ ਬਸਤੀਆਂ ਦੇ ਚਾਰੋਂ ਤਰਫ ਸਰਵਾੜ ਬਣਾਈਆਂ ਜਾਣ ਲੱਗੇ ਜਦੋਂ ਯੁੱਧ ਵੀ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਏ ਪਹਿਲਾਂ ਤਾਂ ਯੁੱਧ ਨਹੀਂ ਸੀ ਜਦੋਂ ਇਹ ਬਣ ਗਏ ਤਾਂ ਵਾਲ ਨੇ ਮਜ਼ਬੂਤ ਉੱਚੀ ਕੰਧ ਦਾ ਜਿਹੜਾ ਸਰੂਪ ਲੈ ਲਿਆ ਜਿਹਦੀ ਅੱਜ ਆਪਣੇ ਸਾਹਮਣੇ ਮਿਸਾਲ ਚੀਨ ਦੀ ਦੀਵਾਰ ਹੈ ਜਿਹੜਾ ਅਸੀਂ ਆਮ ਇੱਕ ਤੁਲਨਾ ਕਰਦੇ ਹਾਂ ਕਿ ਆਦਮੀ ਦੇ ਆਦਮੀ ਦਾ ਸਰੀਰ ਸੈੱਲਾਂ ਤੋਂ ਬਣਿਆ ਤੇ ਆਦਮੀ ਦੇ ਸਰੀਰ ਕਿੰਨੇ ਸੱਲ ਸੈੱਲ ਨੇ ਜੇ ਇੱਕ ਸੈੱਲ ਨੂੰ ਇੱਕ ਇੱਟ ਦੇ ਆਕਾਰ ਦਾ ਮੰਨ ਲਿਆ ਜਾਏ ਤੇ ਚੀਨ ਦੀ ਦੀਵਾਰ ਵਰਗੀ ਦੀਵਾਰ 18 ਵਾਰੀ ਧਰਤੀ ਨੂੰ ਆਪਣੇ ਕਲਾ ਵਿੱਚ ਲੈ ਲਈ ਮਤਲਬ ਹਾਲਾਂਕਿ ਉਹ ਵੀ ਬਹੁਤ ਵੱਡੀ ਕੰਧ ਹੈ ਚੀਨ ਦੀ ਦੀਵਾਰ ਤਾਂ ਦੀਵਾਰਾਂ ਬਣਨੀ ਸ਼ੁਰੂ ਹੋ ਗਈਆਂ ਤੇ ਤਾਂ ਕਿ ਜਿਹੜਾ ਨਾ ਬਸਤੀ ਦੇ ਨਿਵਾਸੀਆਂ ਦੀ ਦੁਸ਼ਮਣਾਂ ਤੋਂ ਰੱਖਿਆ ਹੋ ਸਕੇ ਵਰਤਮਾਨ ਯੂਕਰੇਨ ਮੌਲਦਾਵੀਆ ਅਤੇ ਰੋਮਾਨੀਆ ਦੇ ਭੂ ਖੇਤਰ ਤੇ ਲਗਭਗ 5000 ਸਾਲ ਪਹਿਲਾਂ ਸਿਰਪੋਲੇ ਸੰਸਕ੍ਰਿਤੀ ਦੀਆਂ ਬਸਤੀਆਂ ਵੇਖੀਆਂ ਜਾ ਸਕਦੀਆਂ ਇੱਕ ਇੱਕ ਬਸਤੀ ਦਾ ਖੇਤਰਫਲ 10 ਸੈਕਟਰ ਤੋਂ ਵੀ ਜ਼ਿਆਦਾ ਹੁੰਦਾ ਸੀ ਅਤੇ ਉਸ ਵਿੱਚ 30 ਤੋਂ 40 ਹਜ਼ਾਰ ਤੱਕ ਲੋਕ ਰਹਿੰਦੇ ਸਨ ਇਹ ਬਸਤੀਆਂ ਅੰਡਾਕਾਰ ਹੁੰਦੀਆਂ ਸਨ ਬਸਤੀਆਂ ਇੱਕ ਦੂਜੀ ਤੋਂ 12 ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੁੰਦੀਆਂ ਸਨ ਇਹਨਾਂ 'ਚ ਰਹਿਣ ਵਾਲੇ ਲੋਕ ਖੇਤੀਬਾੜੀ ਕਰਦੇ ਸਨ ਇਸ ਲਈ ਉਹਨਾਂ ਨੂੰ ਵੱਡੀ ਮਾਤਰਾ ਵਿੱਚ ਖੇਤੀ ਯੋਗ ਭੂਮੀ ਦੀ ਜ਼ਰੂਰਤ ਹੁੰਦੀ ਸੀ ਦੋ ਤਿੰਨ ਪੀੜ੍ਹੀਆਂ ਇੱਕ ਹੀ ਥਾਂ ਤੇ ਰਹਿੰਦੀਆਂ ਉਸ ਤੋਂ ਬਾਅਦ ਖੇਤੀ ਦਾ ਜਿਹੜਾ ਉਸ ਜ਼ਮੀਨ ਦਾ ਉਪਜਾਊਪਣ ਘਟ ਜਾਂਦਾ ਤੇ ਉਹਨੂੰ ਛੱਡ ਕੇ ਉੱਥੋਂ ਚਲੀ ਜਾਂਦੀ ਕਿਉਂਕਿ ਇੱਕ ਆਪਣੇ ਸਾਹਮਣੇ ਇਹ ਵੀ ਸਮੱਸਿਆ ਆ ਰਹੀ ਹੈ ਕਿ ਇਹ ਜਿਹੜੇ ਆਪਣੇ ਜਿਵੇਂ ਆਪਣੇ ਦੇਸ਼ ਵੀ ਨੇ ਹੜੱਪਾ ਮਹਿਮਜੋਦੜੋ ਜਾਂ ਹੁਣ ਬਹੁਤ ਚੈਨ ਵੀ ਪੂਰੀ ਕਾਲੀਆਂ ਵੰਗਾ ਪਹਿਲਾਂ ਤੇ ਤਿੰਨ ਕੀ ਲੱਗੀਆਂ ਸੀ ਹੁਣ ਆਪਣੇ ਇੱਧਰ ਫਤਿਹਾਬਾਦ ਦੇ ਕੋਲ ਬਣ ਵਾਲਾ ਤੇ ਫਿਰ ਮਹਿਮ ਦੇ ਕੋਲੇ ਵੀ ਇੱਕ ਪੂਰੀ ਇੰਡੀਆ 'ਚ ਚੈਨ ਹੀ ਲੱਭ ਪਈ ਆ ਇਸ ਤਰ੍ਹਾਂ ਦੀਆਂ ਬਸਤੀਆਂ ਦੀ ਵੀ ਇਹ ਕਿਉਂ ਬਸਤੀਆਂ ਵਸਦੀਆਂ ਸਨ ਤੇ ਫਿਰ ਕਿਉਂ ਉਜੜ ਜਾਂਦੀਆਂ ਸਨ ਇਹ ਤੇ ਆਪਾਂ ਤੈਅ ਕਰ ਲਿਆ ਕਿ ਖੇਤੀ ਜੋਣੀ ਹੋਣੀ ਸ਼ੁਰੂ ਹੋਈ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਬਹੁਤ ਵਾਰੀ ਫਿਰ ਇਹਦੇ ਕਿਆਫੇ ਲਾਏ ਜਾਂਦੇ ਵੀ ਕਿਉਂ ਇਹ ਨਗਰ ਵਸਤ ਹੋ ਗਏ ਜਾਂ ਆਰੀਆ ਤੇ ਦਰਾਵੜਾਂ ਦੀ ਉਹਦੇ ਚ ਇੱਕ ਬਹੁਤ ਵੱਡਾ ਕਾਰਕ ਇਹ ਵੀ ਆ ਕਿ ਉਹ ਜ਼ਮੀਨ ਜਿਹੜੇ ਤੇ ਉਹਨਾਂ ਨੂੰ ਇੱਡੀ ਵੱਡੀ ਖੇਤੀ ਦੀ ਲੋੜ ਪੈਂਦੀ ਸੀ ਉਹ ਉਪਜਾਊ ਨਹੀਂ ਸੀ ਰਹੀ ਤੇ ਕਿਉਂਕਿ ਜੋ ਵੰਗ ਖਾਦਾਂ ਵਗੈਰਾ ਦਾ ਨਹੀਂ ਸੀ ਤੇ ਫਿਰ ਉਹਨਾਂ ਨੂੰ ਛੱਡ ਕੇ ਅੱਗੇ ਚਲੇ ਜਾਂਦੇ ਅੱਗੇ ਹੋਰ ਜਗ੍ਹਾ ਜਾ ਕੇ ਫਿਰ ਉਹ ਨਵੇਂ ਜੰਗਲ ਕੱਢਦੇ ਜੰਗਲਾਂ ਨੂੰ ਅੱਗ ਲਾ ਦਿੰਦੇ ਉਹਦੀ ਜਿਹੜੀ ਸਵਾਹ ਰਾਖ ਹੈ ਜਿਹੜੀ ਉਹ ਚੰਗੀ ਖਾਦ ਚ ਬਦਲ ਜਾਂਦੀ ਇਸ ਤਰ੍ਹਾਂ ਫਿਰ ਉਹ ਜਿਹੜੀ ਉਹਨਾਂ ਨੂੰ ਇੱਕ ਨਵੀਂ ਜ਼ਮੀਨ ਜਿਹੜੀ ਆ ਹੋਰ ਖੇਤੀ ਲਈ ਮਿਲ ਜਾਂਦੀ ਖਾਸ ਰਹਿਣ ਦੇ ਕੋਲ ਆਰਕਨ ਵੀਰ ਸਮੂਹ ਤੇ ਜਿਹੜੀਆਂ ਬਸਤੀਆਂ ਲੱਭੀਆਂ ਹਨ ਜਿਹੜੀਆਂ ਪੂਰੀ ਤਰ੍ਹਾਂ ਪੱਥਰ ਦੀਆਂ ਬਣੀਆਂ ਜਿੱਥੇ ਸਾਰਿਆਂ ਦੇ ਸਾਰੇ ਜਿਹੜੇ ਮਕਾਨ ਨੇ ਉਹਨਾਂ ਦੇ ਪੱਥਰ ਦੇ ਨੇ ਮਕਾਨ ਦੀਆਂ ਕੰਧਾਂ ਬਸਤੀ ਦਾ ਪਰਕੋਟਾ ਤਸੀਲ ਪਰਕੋਟਾ ਜਿਹਨੂੰ ਕਹਿ ਦਿੰਦੇ ਤੇ ਮਕਾਨਾਂ ਨੂੰ ਇੱਕ ਦੂਜੇ ਨਾਲ ਜੋੜਨ ਵਾਲੇ ਗਲਿਆਰੇ ਸੌਣ ਦੇ ਥਾਂ ਮੇਜ਼ਾਂ ਸੈਲਫਾਂ ਸੰਦੂਕ ਅਤੇ ਭੰਡਾਰ ਘਰ ਸਾਰਾ ਕੁਝ ਪੱਥਰ ਦਾ ਬਣਿਆ ਹੋਇਆ ਇਹਨਾਂ ਦੀਪਾਂ ਦੀ ਜਲਵਾਦੀ ਠੰਡੀ ਹੈ ਇੱਥੇ ਦਰਖਤ ਨਹੀਂ ਉੱਗਦੇ ਲੋਕ ਇੱਥੇ ਭੇਡਾਂ ਪਾਲਦੇ ਸਨ ਜਿਨ੍ਹਾਂ ਤੋਂ ਮਾਸ ਉਹਨਾਂ ਤੇ ਖੱਲਾਂ ਪ੍ਰਾਪਤ ਹੁੰਦੀਆਂ ਸਨ ਅਜਿਹੀ ਵਸਤੀ ਵਿੱਚ ਕੁਝ 100 ਲੋਕ ਹੀ ਰਹਿੰਦੇ ਸਨ ਵੈਸੇ ਵੀ ਲੋਕ ਆਪਣੇ ਜੀਵਨ ਦੀ ਕੰਮ ਚਲਾਉ ਹੀ ਨਹੀਂ ਬਲਕਿ ਕੁਝ ਹੱਦ ਤੱਕ ਆਰਾਮ ਦੇ ਹਾਲਤ ਬਣਾਉਣ ਵਿੱਚ ਸਫਲ ਰਹੇ ਸਮਾਜ ਦੀ ਵਰਗ ਵੰਡ ਜਿਉਂ-ਜਿਉਂ ਗਹਿਰੀ ਹੋਣ ਲੱਗੀ ਪਹਿਲਾਂ ਤਾਂ ਸਮਾਜ ਦੇ ਵਿੱਚ ਕੋਈ ਵਰਗ ਵੰਡ ਨਹੀਂ ਸੀ ਉੱਚ ਨੀਚ ਨਹੀਂ ਸੀ ਅਮੀਰ ਗਰੀਬ ਦਾ ਪਾੜਾ ਨਹੀਂ ਸੀ ਜਦੋਂ ਇਹ ਹੋਣ ਲੱਗਿਆ ਚੌਂ ਤੋਂ ਕਬੀਲਿਆਂ ਦੇ ਵਿੱਚ ਜੁੱਧ ਫੜਕਾਣਗੇ ਤਾਂ ਕੁਝ ਜਾਤੀ ਵਸਤੀਆਂ ਨਗਰ ਬਣ ਗਈਆਂ ਇਹ ਆਮ ਤੌਰ ਤੇ ਕਿਲਾਬੰਦ ਨਗਰ ਹੁੰਦੇ ਸਨ ਅੱਜ ਅਸੀਂ ਜਿਨ੍ਹਾਂ ਪ੍ਰਤੀਨ ਨਗਰਾਂ ਦੇ ਬਾਰੇ ਜਾਣਦੇ ਹਾਂ ਉਹਨਾਂ ਵਿੱਚੋਂ ਇੱਕ ਵਰਤਮਾਨ ਫਲਸਤੀਨ ਦੇ ਇਲਾਕੇ ਵਿੱਚ ਹੈ ਜੈਰਕੋ ਨਾਂ ਦਾ ਇਹ ਨਗਰ ਅੱਜ ਤੋਂ 10000 ਸਾਲ ਪਹਿਲਾਂ ਬਣਿਆ ਸੋਵੀਅਤ ਵਸਤੂਕਾਰ ਵੀ ਗਲਾਜੀ ਤੇ ਵਿਸਤਾ ਵਰਣਨ ਇਹਨਾਂ ਸ਼ਬਦਾਂ ਵਿੱਚ ਕਰਦਾ ਹੈ ਇਹਦੇ ਚਾਰੋਂ ਤਰਫ 2 ਮੀਟਰ ਤੋਂ ਵੀ ਜ਼ਿਆਦਾ ਚੌੜਾ ਪੱਥਰਾਂ ਦਾ ਪਰਕੋਟਾ ਸੀ ਅਤੇ ਇੱਕ ਗੜ ਜਾਂ ਤੋਂ ਵੀ ਜਿਸ ਦਾ ਬੁਰਜ ਘੱਟੋ ਘੱਟ 10 ਮੀਟਰ ਉੱਚਾ ਰਿਹਾ ਹੋਵੇਗਾ ਇਸ ਦਾ ਬਾਕੀ ਬਚਿਆ ਭਾਗ ਵੀ 8 ਮੀਟਰ ਉੱਚਾ ਇਸ ਨਗਰ ਵਿੱਚ ਧੁੱਪ ਨਾਲ ਸਖਾਈਆਂ ਇੱਟਾਂ ਦੇ ਬਣੇ ਮਕਾਨ ਕੱਚੀਆਂ ਇੱਟਾਂ ਦੇ ਜੋ ਆਪਣੇ ਆਕਾਰ ਵਿੱਚ ਅੰਡਾਕਾਰ ਸਨ ਇੱਥੇ ਇੱਕ ਦੇਵਾਲਿਆ ਵੀ ਹੈ ਤੇ ਉਸ ਵਿੱਚ ਲੱਕੜੀ ਦਾ ਦਵਾਰ ਮੰਡਪ ਹੈ ਇਸ ਤੋਂ ਪਤਾ ਲੱਗਦਾ ਕਿ ਉਹ ਦਵਾਰ ਮੰਡਪ ਜੋ ਬਾਹਰੀ ਤੋਂ ਅੰਦਰ ਵੱਲ ਸੰਸਾਰਕ ਤੋਂ ਪਾਵਨ ਸਥਲ ਵਿੱਚ ਪ੍ਰਵੇਸ਼ ਦੇ ਪ੍ਰਤੀਕ ਦੇ ਨਾਂ ਤੇ 10000 ਸਾਲ ਤੱਕ ਪਹਿਲਾਂ ਪ੍ਰਚਲਿਤ ਰਿਹਾ ਉਹ ਦਵਾਰ ਮੰਡਪ ਉਸ ਕਾਲ ਵਿੱਚ ਵੀ ਬਣਾ ਲਿਆ ਜਾ ਚੁੱਕਿਆ ਸੀ ਪ੍ਰਾਚੀਨ ਭਾਰਤ ਦੇ ਹੁਣ ਮੋਹਨ ਜਦੜੋ ਤੇ ਰੱਪਾ ਦੇ ਨਾਂ ਨਾਲ ਜਾਣ ਗਏ ਜਾਂਦੇ ਨਗਰਾਂ ਵਿੱਚ ਹਰ ਇੱਕ ਦਾ ਖੇਤਰਫਲ ਘੱਟੋ ਘੱਟ ਲਗਭਗ 260 ਹੈਕਟਰ ਸੀ ਇੱਥੇ ਕੁਝ ਸੜਕਾਂ ਪੂਰਬ ਤੋਂ ਪੱਛਮ ਦਿਸ਼ਾ ਨੂੰ ਇੱਕ ਦੂਜੀ ਦੇ ਸਮਾਨਾਂਤਰ ਬਣਾਈਆਂ ਗਈਆਂ ਹਨ ਜਦੋਂ ਕਿ ਕੁਝ ਸੜਕਾਂ ਉੱਤਰ ਤੋਂ ਦੱਖਣ ਵੱਲ ਜਾਂਦੀਆਂ ਹਨ ਅਜਿਹਾ ਸਿਰਫ ਸੰਯੋਗ ਹੀ ਨਹੀਂ ਇਸ ਤਰ੍ਹਾਂ ਨਗਰ ਵਿੱਚ ਸਦਾ ਤਾਜ਼ੀ ਹਵਾ ਆਉਣ ਦਾ ਕੁਦਰਤੀ ਪ੍ਰਬੰਧ ਕੀਤਾ ਗਿਆ ਕਿਉਂਕਿ ਆਪਣੇ ਆਮ ਤੌਰ ਤੇ ਹਵਾ ਜਿਹੜੀ ਆ ਪੂਰਬ ਪੱਛਮ ਵਾਲੀ ਜਾਂ ਫਿਰ ਕਦੇ-ਕਦੇ ਉੱਤਰ ਤੋਂ ਦੱਖਣ ਵਾਲੀਆਂ ਹੀ ਚੱਲਦੀਆਂ ਹਨ ਸੜਕਾਂ ਖੁੱਲੀਆਂ ਤੇ ਚੌੜੀਆਂ ਸਨ ਕੁਝ ਸੜਕਾਂ ਤਾਂ 10 ਮੀਟਰ ਤੱਕ ਚੌੜੀਆਂ ਸਨ ਗਰਮ ਜਲਵਾਯੂ ਵਿੱਚ ਨਗਰ ਵਿੱਚ ਸਵੱਛਤਾ ਦਾ ਧਿਆਨ ਰੱਖਣਾ ਮਹੱਤਵਪੂਰਨ ਸੀ ਪੁਰਾਤਤਵ ਇਸ ਗੱਲ ਨਾਲ ਕਮਤ ਹਨ ਕਿ ਨਾਲੀਆਂ ਦੀ ਆਦ ਭਾਰਤੀ ਪ੍ਰਣਾਲੀ ਪ੍ਰਾਚੀਨ ਯੁੱਗ ਦੀ ਹੁਣ ਤੱਕ ਗਿਆਤ ਸਾਰੇ ਸੈਨੀਟਰੀ ਵਿਵਸਥਾ ਸਰਵ ਸਰਵਸ਼੍ਰੇਸ਼ਟ ਹੈ ਹਰ ਸੜਕ ਦੇ ਥੱਲੇ ਇੱਟਾਂ ਨਾਲ ਬਣੀ ਵੱਡੀ ਨਾਲੀ ਸੀ ਜਿਸ ਵਿੱਚ ਮਕਾਨਾਂ ਤੋਂ ਆਉਂਦੀਆਂ ਛੋਟੀਆਂ ਨਾਲੀਆਂ ਜੁੜੀਆਂ ਹੋਈਆਂ ਸਨ ਮਕਾਨਾਂ ਵਿੱਚ ਕੂੜਾ ਕਰਕਟ ਪੇਟੀਆਂ ਰੱਖਿਆ ਜਾਂਦਾ ਸੀ ਤੇ ਸੋਚਾਲੇ ਵੀ ਸਨ ਇਸ ਗੱਲ ਦੀ ਵੀ ਵਿਵਸਥਾ ਸੀ ਕਿ بارش ਦਾ ਪਾਣੀ ਨਗਰ ਦੀਆਂ ਸੜਕਾਂ ਤੇ ਰੁਕਿਆ ਨਾ ਰਹੇ ਹਮਾਮ ਅਤੇ ਇਸ਼ਨਾਨ ਘਰ ਇਹਨਾਂ ਨਗਰਾਂ ਵਿੱਚ ਸਨ ਸਫਾਈ ਪ੍ਰਬੰਧ ਦਾ ਪੂਰਾ ਚਿੱਤਰ ਪੇਸ਼ ਕਰਦੇ ਹਨ ਪ੍ਰਚੀਨ ਨਗਰ ਦਾ ਪ੍ਰਕੋਟਾ ਮਨੁੱਖ ਦੀ ਕੇਵਲ ਪ੍ਰਕਿਰਤਿਕ ਸ਼ਕਤੀਆਂ ਤੋਂ ਹੀ ਰੱਖਿਆ ਨਹੀਂ ਸੀ ਕਰਦਾ ਸਗੋਂ ਇੱਕ ਸਮੁਦਾਇ ਦੇ ਲੋਕਾਂ ਦੀ ਦੂਜੇ ਸਮੁਦਾਇ ਦੇ ਲੋਕਾਂ ਤੋਂ ਵੀ ਬਚਾਉਂਦਾ ਸੀ ਜਿਸ ਤਰ੍ਹਾਂ ਆਪਣੇ ਬਹੁਤ ਪੁਰਾਣੇ ਪਿੰਡਾਂ ਦੇ ਵਾਲੇ ਦੁਆਲੇ ਕੰਮ ਦਾ ਇੱਕ ਦਰਵਾਜ਼ਾ ਹੁੰਦਾ ਸੀ ਉਹਦੇ 'ਚ ਪ੍ਰਵੇਸ਼ ਸੀ ਦਰਵਾਜ਼ੇ ਦੇ ਵੱਡੇ ਦਰਵਾਜ਼ੇ ਲਾ ਦਿੱਤੇ ਜਾਂਦੇ ਸਨ ਰਾਤ ਨੂੰ ਚੋਰਾਂ ਤੋਂ ਹੋਰਾਂ ਤੋਂ ਦੁਸ਼ਮਣਾਂ ਤੋਂ ਜਾਂ ਜੰਗਲੀ ਜਾਨਵਰਾਂ ਤੋਂ ਬਚਾ ਲਈ ਤੇ ਇਹ ਇਹ ਸਿਰਫ ਉਹਨਾਂ ਤੇ ਰੱਖਿਆ ਨਹੀਂ ਸਗੋਂ ਇੱਕ ਸਮੁਦਾਇ ਦੇ ਲੋਕਾਂ ਦੀ ਦੂਜੇ ਸਮੁਦਾਇ ਦੇ ਲੋਕਾਂ ਤੋਂ ਵੀ ਬਚਾਉਂਦਾ ਸੀ ਅਤੇ ਸ਼ਾਸਨ ਕਰਨ ਵਾਲਿਆਂ ਨੂੰ ਦੂਜੇ ਲੋਕਾਂ ਦੇ ਗੁੱਸੇ ਤੋਂ ਬਚਾਉਂਦਾ ਸੀ ਕਿਉਂਕਿ ਸ਼ਾਸਨ ਕਰਨ ਵਾਲਿਆਂ ਦੇ ਖਿਲਾਫ ਵਾਰ-ਵਾਰ ਲੋਕਾਂ ਦੇ ਜਿਹੜੇ ਆ ਕਿਸਾਨਾਂ ਦੇ ਖਾਸ ਕਰਕੇ ਗੁੱਸੇ ਫਟ ਪੈਂਦੇ ਸੀ ਅੰਗਰੇਜ਼ੀ ਦਾ ਮੁਹਾਵਰਾ ਹੈ ਕਿ ਮੇਰਾ ਘਰ ਮੇਰਾ ਕਿਲਾ ਹੈ ਸੱਚੇ ਇਤਿਹਾਸ ਵਿੱਚ ਕਿਲਾ ਨੁਮਾ ਘਰਾਂ ਦਾ ਵਰਣਨ ਮਿਲਦਾ ਹੈ ਇਹ ਘਰਾਂ ਨੂੰ ਦੁਸ਼ਮਣਾਂ ਦੁਆਰਾ ਘੇਰਾ ਪਾ ਲੈਣ ਦੇ ਬਾਵਜੂਦ ਲੰਬੇ ਸਮੇਂ ਤੱਕ ਮੁਕਾਬਲੇ ਚੱਲਦੇ ਸਨ ਇਹ ਗੱਲ ਮੱਧ ਯਕੀਨ ਕਿਲਿਆਂ ਤੇ ਵੀ ਲਾਗੂ ਹੁੰਦੀ ਹੈ ਕਕੇਸ਼ੀਆ ਤੇ ਸਵਾਕੇਸ਼ੀਆ ਖੇਤਰ ਵਿੱਚ ਸਦੀਆਂ ਤੱਕ ਉੱਚੇ ਬੁਰਜਾਂ ਦੀ ਸੰਸਕ੍ਰਿਤੀ ਆਕਰਤੀ ਦੇ ਮਕਾਨ ਬਣਾਏ ਜਾਂਦੇ ਸਨ ਉਹਨਾਂ ਦੀਆਂ ਉਤਲੀਆਂ ਮੰਜ਼ਲਾਂ ਤੇ ਹੀ ਲੋਕ ਰਹਿੰਦੇ ਸਨ ਮਕਾਨ ਨੂੰ ਛੋਟਾ ਮੋਟਾ ਕਿਲਾ ਉਸ ਇਲਾਕੇ ਵਿੱਚ ਹੀ ਬਣਾਇਆ ਜਾਂਦਾ ਜਿੱਥੇ ਲੋਕ ਇਕੱਠੇ ਇੱਕ ਥਾਂ ਤੇ ਨਹੀਂ ਵੱਧ ਸਕਦੇ ਅਤੇ ਹਮਲੇ ਦਾ ਖਤਰਾ ਦਿਨ ਰਾਤ ਰਹਿੰਦਾ ਹੈ ਜਿਵੇਂ ਆਪਣੇ ਵੀ ਜਿਵੇਂ ਇਹ ਪੰਜਾਬ 'ਚ ਉਦੋਂ ਅਤਵਾਦ ਦਾ ਦੌਰ ਚੱਲਿਆ ਬਹੁਤ ਸਾਰੇ ਲੋਕਾਂ ਦੇ ਜਿਨ੍ਹਾਂ ਦੇ ਸਨ ਉਹ ਉਤਲੇ ਖਾ ਰਹਿੰਦੇ ਸਨ ਪੌੜੀਆਂ ਚੱਕ ਲੈਂਦੇ ਨੇ ਥੱਲੇ ਪੌੜੀਆਂ ਇਸ ਤਰ੍ਹਾਂ ਦੀਆਂ ਜਿਵੇਂ ਆਪਣੀਆਂ ਪੌੜੀਆਂ ਨੇ ਮਕਾਨਾਂ ਨਹੀਂ ਮੈਂ ਨਹੀਂ ਬਣਾਉਂਦੇ ਸਨ ਜ਼ਰੂਰੀ ਨਹੀਂ ਇਹ ਖਤਰਾ ਵਿਦੇਸ਼ੀ ਹਮਲਾਵਰਾਂ ਤੋਂ ਇਹ ਗੋਤਰੀ ਅਤੇ ਸਮੰਤੀ ਵੈਰਾਂ ਦੇ ਦਾ ਵੀ ਹੋ ਸਕਦਾ ਤੇ ਜਨ ਵਦਰੋਹਾਂ ਦਾ ਪ੍ਰਣਾਮ ਵੀ ਹੋ ਸਕਦਾ ਮੈਸੋਪੋਟਾਮੀਆ ਅਤੇ ਏਸ਼ੀਆ ਮਾਈਨਰ ਵਿੱਚ ਮੱਧ ਅਮਰੀਕਾ ਤੇ ਉੱਤਰੀ ਯੂਰਪ ਵਿੱਚ ਦੱਖਣੀ ਅਫਰੀਕਾ ਅਤੇ ਮਾਈਕਰੋਨੇਸ਼ੀਆ ਵਿੱਚ ਭਾਰਤ ਤੇ ਚੀਨ ਵਿੱਚ ਸੰਖੇਪ ਵਿੱਚ ਜਿੱਥੇ-ਜਿੱਥੇ ਵੀ ਮਨੁੱਖ ਵਸਿਆ ਹਰ ਥਾਂ ਇਹ ਪ੍ਰਤਤਵ ਵਿਦਾਨ ਉੱਪਰ ਕੋਟੇ ਦੇ ਅਵਸ਼ੇਸ਼ ਮਿਲੇ ਹਨ ਲੇਕਿਨ ਇਸ ਵਿੱਚ ਅਚਰਜ ਅਚੰਬੇ ਵਾਲੀ ਕੋਈ ਗੱਲ ਨਹੀਂ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਉਹਨਾਂ ਨੂੰ ਅਜਿਹੀ ਬਸਤੀ ਮਿਲ ਜਾਵੇ ਜਿਸ ਵਿੱਚ ਵਾਰੀ ਹਮਲਿਆਂ ਤੋਂ ਬਚਣ ਲਈ ਕੋਈ ਵਿਵਸਥਾ ਨਾ ਹੋਵੇ ਵੈਸੇ ਇਹ ਹੀ ਨਹੀਂ ਸੋਚਣਾ ਚਾਹੀਦਾ ਕਿ ਸਾਰੇ ਨਗਰ ਦੁਰਗ ਹੀ ਸਨ ਤੇ ਨਾ ਹੀ ਸਾਰੇ ਦੁਰਗ ਨਗਰ ਸਨ ਇਹਨਾਂ ਵਿੱਚ ਕੁਝ ਤਾਂ ਸੈਨਿਕ ਕੁਝ ਵਿੱਚ ਤਾਂ ਸੈਨਿਕ ਹੀ ਵਸੇ ਹੋਏ ਸਨ ਇਹ ਉੱਥੇ ਆਪਣੇ ਪਰਿਵਾਰਾਂ ਨਾਲ ਰਹਿੰਦੇ ਸਨ ਆਮ ਤੌਰ ਤੇ ਨਗਰ ਦੇ ਵਿੱਚ ਇੱਕ ਦੁਰਗ ਬਣਾਇਆ ਜਾਂਦਾ ਸੀ ਕਿਲੇ ਦੇ ਅੰਦਰ ਕਿਲਾ ਇਹ ਨਗਰ ਦੇ ਅੰਦਰ ਵੜ ਕੇ ਦੁਸ਼ਮਣਾਂ ਤੋਂ ਬਚਣ ਲਈ ਨਗਰ ਵਾਸੀਆਂ ਦੀ ਅੰਤਮ ਸ਼ਰਨ ਹੁੰਦੀ ਸੀ ਨਗਰ ਦੀਆਂ ਹੇਠਲੀਆਂ ਸ਼੍ਰੇਣੀਆਂ ਦੇ ਵਿਦਰੋਹ ਸਮੇਂ ਵੀ ਉੱਚ ਵਰਗੇ ਕਿਲੇ ਦੇ ਅੰਦਰ ਹੀ ਸ਼ਰਨ ਲੈਂਦਾ ਸੀ ਕਿਤੇ ਕਿਤੇ ਨਗਰ ਦੀ ਰੱਖਿਆ ਵਿਵਸਥਾ ਵਿੱਚ ਇੱਕ ਪਾਸੇ ਵਿਜਾਤ ਵਰਗ ਤੇ ਦੂਜੇ ਪਾਸੇ ਨਗਰ ਦੇ ਆਮ ਜਨਾਂ ਵਿੱਚ ਅੰਤਰ ਵਿਰੋਧ ਪ੍ਰਤੀਬਿੰਬਤ ਹੁੰਦਾ ਹੈ ਉਦਾਹਰਣ ਦੇ ਤੌਰ ਤੇ ਪੁਰਾਣੇ ਕਾਲਿਨ ਨਗਰ ਦੇ ਭੀਤਰੀ ਦੁਰਗ ਵੀ ਸ਼ਗਰੋਧ ਅਤੇ ਨਗਰ ਦੇ ਬਾਕੀ ਭਾਗ ਦੇ ਵਿੱਚ ਮਜ਼ਬੂਤ ਪ੍ਰਕੋਟਾ ਹੈ ਵਿਸ਼ਾਲ ਰਾਜਾਂ ਦੇ ਖੇਤਰ ਤੱਕ ਦੀ ਰੱਖਿਆ ਲਈ ਕਾਫੀ ਸੋਚ ਸਮਝ ਕੇ ਕਿਲਿਆਂ ਦਾ ਪੂਰਾ ਜਾਲ ਵਿਛਾਇਆ ਜਾਂਦਾ ਸੀ 16ਵੀਂ ਅਤੇ 17ਵੀਂ ਸਦੀ ਵਿੱਚ ਰੂਸ ਤੇ ਪੱਛਮੀ ਅਤੇ ਦੱਖਣੀ ਸੀਮਾ ਤੇ ਕਿਲਿਆਂ ਦਾ ਜਾਲ ਵਿਛਾ ਸੀ ਪਰੰਤੂ ਆਓ ਇੱਕ ਸਮਾਜਿਕ ਪ੍ਰਕਟਨਾ ਦੇ ਨਾਤੇ ਨਗਰ ਦੇ ਇਤਿਹਾਸ ਤੇ ਝਾਤ ਮਾਰੀਏ ਆਪਣੇ ਬਣ ਦੇ ਨਾਲ ਹੀ ਨਗਰ ਅਨੇਕਾਂ ਸਮਾਜਿਕ ਪ੍ਰਕਿਰਿਆਵਾਂ ਵਿੱਚ ਪ੍ਰਮੁੱਖ ਭੂਮਿਕਾ ਅਦਾ ਕਰਨ ਲੱਗਿਆ ਇੱਥੇ ਉਤਪਾਦਕ ਸ਼ਕਤੀਆਂ ਦਾ ਵਿਕਾਸ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਹੋਇਆ ਸ਼ਿਲਪ ਅਤੇ ਕਲਾ ਦੀ ਉਨਤੀ ਹੋਈ ਰਾਜਨੀਤਿਕ ਜੀਵਨ ਵੀ ਨਗਰ ਵਿੱਚ ਕੇਂਦਰ ਚੁੰਦਾ ਸੀ ਆਪਾਂ ਆਪਾਂ ਵੀ ਦੇਖਦੇ ਹਾਂ ਕਿ ਆਪਣੇ ਸਿੱਖ ਇਤਿਹਾਸ ਵਿੱਚ ਵੀ ਆਪਣੇ ਸਾਰੇ ਗੁਰੂਆਂ ਦੇ ਨਵੇਂ ਨਵੇਂ ਨਗਰ ਵਸਾਏ ਜਿਹੜੇ ਮੇਨ ਜੀਟੀ ਰੋਡਾਂ ਦੇ ਉੱਤੇ ਸੀ ਵਪਾਰ ਦੇ ਸਾਧਨ ਉਹ ਸਾਰੇ ਸਮਾਜ ਦੀਆਂ ਗਤੀਵਿਧੀਆਂ ਨੂੰ ਸੰਚਾਲਨ ਕਰਨ ਦੇ ਕੇਂਦਰਾਂ ਵਜੋਂ ਨਗਰ ਉਭਰੇ ਪ੍ਰਾਚੀਨ ਬਾਬਲ ਵਿੱਚ ਲਿਪੀਬੱਧ ਕੀਤੀ ਹੋਈ ਕਥਾ ਵਿੱਚ ਜਿਸ ਤੇ ਪੂਰਵਵਰਤੀ ਸਮੇਰੀਅਨ ਸੰਸਕ੍ਰਿਤੀ ਦੀ ਸਪਸ਼ਟ ਛਾਪ ਹੈ ਨਗਰ ਜੀਵਨ ਦਾ ਅਗਰਾਮ ਬਦਲਣ ਕੀਤਾ ਗਿਆ ਹੈ ਧਿਆਨ ਰਹਿ ਕਿ ਇਸ ਮਹਾਕਾਵ ਵਿੱਚ ਵਰਣਿਤ ਨਗਰਾਂ ਵਿੱਚ ਪ੍ਰਤੱਖ ਤੌਰ ਤੇ ਤਿੰਨ ਤੋਂ 5000 ਤੱਕ ਲੋਕ ਰਹਿੰਦੇ ਸਨ ਨਗਰੋਂ ਕੇਂਦਰ ਸਨ ਜਿੱਥੇ ਸੰਸਕ੍ਰਿਤੀ ਵਿੱਚ ਨਵੇਂ ਪ੍ਰਭਾਵਾਂ ਦਾ ਸ਼ਮਾਵੇਸ਼ ਹੁੰਦਾ ਸੀ ਨਗਰ ਸਥਾਪਤੀ ਅਤੇ ਵਸਤਾਂ ਦੀ ਸ਼ੈਲੀ ਨਿਰਧਾਰਤ ਕਰਦੇ ਸਨ ਅੱਜ ਵੀ ਅੱਜ ਵੀ ਨਗਰ ਕਰਦੇ ਨੇ ਵੀ ਨਗਰ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਦਾ ਲੜਕੇ ਜਾਂ ਲੜਕੀਆਂ ਜਾਂ ਲੋਕ ਪਹਿਰਾਵੇ ਪਾਉਂਦੇ ਨੇ ਉਹ ਜੇ ਪਹਿਰਾਵੇ ਫਿਰ ਪਿੰਡਾਂ 'ਚ ਚਾਲੂ ਹੋ ਜਾਂਦੇ ਸਨ ਉਹ ਪਹਿਲੇ ਸਮੇਂ ਤੋਂ ਲੈ ਕੇ ਲੱਕੜੀ ਦਾ ਪੰਜ ਦੀਵਾਰਾਂ ਵਾਲੇ ਠੇਠ ਰੂਸੀ ਦਿਹਾਤੀ ਮਕਾਨ ਰੂਸੀ ਨਗਰਾਂ ਦੇ ਹੀ ਦੇਣ ਅਜੇ ਮਕਾਨ ਦਾ ਬਾਹਰੀ ਦੀਵਾਰਾਂ ਤੇ ਖਿੜਕੀਆਂ ਦੇ ਚਾਰੋਂ ਤਰਫ ਜੜੇ ਜਾਣ ਵਾਲੇ ਚੌਕ ਤੇ ਪਰ ਨਕਾਸ਼ੀ ਕਰਨ ਦੀ ਪਰਥਾ ਵੀ ਨਗਰਾਂ ਤੋਂ ਹੀ ਤੁਰੀ ਸੀ ਕਾਫਤਾਨ ਅਤੇ ਸਰਾਫਾਨ ਦੇ ਰੂਸੀ ਵਸਤਰਾਂ ਦਾ ਪਹਿਲਾਂ ਪਹਿਲਾਂ ਨਗਰਾਂ ਤੋਂ ਹੀ ਚੱਲਣ ਹੋਇਆ ਅਤੇ ਫਿਰ ਉਹ ਪਿੰਡੂ ਖੇਤਰਾਂ ਦੇ ਵੀ ਉਹੀ ਵਸਤਰ ਬਣ ਗਏ ਹੁਣ ਵੀ ਆਪਾਂ ਵੇਖਦੇ ਆ ਵੀ ਜੋ ਜਿਹੇ ਸ਼ਹਿਰਾਂ ਦੇ ਵਿੱਚ ਮਕਾਨ ਹੁੰਦੇ ਨੇ ਉਹ ਹੌਲੀ ਹੌਲੀ ਹੌਲੀ ਹੌਲੀ ਪਿੰਡਾਂ ਵੱਲ ਨੂੰ ਬਣਨੇ ਸ਼ੁਰੂ ਹੋ ਜਾਂਦੇ ਨੇ ਮਨੁੱਖੀ ਸਮਾਜ ਦੇ ਸਾਰੇ ਇਤਿਹਾਸ ਵਿੱਚ ਨਗਰ ਦੀ ਭੂਮਿਕਾ ਨਿਰੰਤਰ ਵਧਦੀ ਆਈ ਹੈ ਉਦਯੋਗਿਕ ਪੂੰਜੀਵਾਦੀ ਯੁੱਗ ਦੇ ਨਾਲ ਹੀ ਇਹ ਵਿਸ਼ੇਸ਼ਤਾ ਵਿਸਾਲ ਹੋ ਗਈ ਰੂਸੀ ਕਵੀ ਬਲੇਰੀ ਬਰੋਸੋਵ ਨੇ ਆਪਣੇ ਸੰਕਲੀਨ ਨਗਰ ਦਾ ਚਿਤਰਨ ਇਹਨਾਂ ਸ਼ਬਦਾਂ ਵਿੱਚ ਕੀਤਾ ਹੈ ਜ਼ਮੀਨ ਤੇ ਫੈਲਿਆ ਰਾਜ ਤੇਰਾ ਅਸਮਾਨ ਨੂੰ ਦੀਆਂ ਰੋਸ਼ਨੀਆਂ ਤੇਰੀਆਂ ਉੱਚੀਆਂ ਕਾਲੀਆਂ ਚਿਮਨੀਆਂ ਖੜੀਆਂ ਹਨ ਬਣ ਕੇ ਤੇਰਾ ਸਾਡੇ ਪਹਿਰੇਦਾਰ ਫਲਾਦ ਇੱਕ ਤੇ ਕੱਚ ਤੋਂ ਬਣਿਆ ਤਾਰਾਂ ਦੇ ਕਬਜ਼ ਵਿੱਚ ਤੂੰ ਕੱਸਿਆ ਤੇਰੇ ਵਿੱਚ ਹੈ ਸਮੋਹਨ ਅਪਾਰ ਤੂੰ ਹੈ ਇੱਕ ਚੁੰਬਕ ਵਿਸ਼ਾਲ ਅੱਜ ਦੇ ਨਗਰ ਦਾ ਮਤਲਬ ਚਿੱਤਰ ਖਿੱਚਿਆ ਜਿਵੇਂ ਸਦੀ ਵਿੱਚ ਜਦੋਂ ਕਵੀ ਨੇ ਇਹ ਸਤਰਾਂ ਲਿਖੀਆਂ ਸਨ ਵਿਕਸਿਤ ਉਦਯੋਗਿਕ ਦੇਸ਼ਾਂ ਵਿੱਚ ਹੀ ਨਗਰ ਤੇਜ਼ੀ ਨਾਲ ਵਧ ਰਹੇ ਸਨ ਕਿੰਤੂ ਅੱਜ ਇਹ ਪ੍ਰਕਿਰਿਆ ਵਿਕਾਸਸ਼ੀਲ ਦੇਸ਼ਾਂ ਸਾਡੇ ਦੇਸ਼ਾਂ ਵਿੱਚ ਵੀ ਭਾਰਤ ਤੇ ਬੰਗਲਾਦੇਸ਼ ਹੋਰ ਸਾਰੇ ਦੇਸ਼ਾਂ 'ਚ ਵੀ ਅਫਰੀਕਾ ਵਿੱਚ ਵੀ ਇਹ ਕਿਰਿਆ ਤੇਜ਼ੀ ਨਾਲ ਵਧ ਰਹੀ ਹੈ ਅਫਰੀਕਾ ਮਹਾਦੀਪ ਨੂੰ ਵੀ ਲਵੋ ਪਿਛਲੇ ਦਹਾਕੇ ਵਿੱਚ ਉੱਥੇ ਜਨਸੰਖਿਆ ਦਾ ਪ੍ਰਤੀਸ਼ਤ ਜਿਹੜਾ ਸੀਗਾ ਉਹ 5.1% ਵਧੀ ਜਦੋਂ ਕਿ ਨਗਰਾਂ ਦੀ ਆਬਾਦੀ 10% ਵਧੀ ਗੱਲ ਸਿਰਫ ਇਹ ਨਹੀਂ ਵੀ ਸ਼ਹਿਰੀਕਰਨ ਦੀ ਕਿੰਨੀ ਕਿਰਿਆ ਤੇਜ਼ ਹੈ ਪਿੰਡਾਂ ਤੋਂ ਸ਼ਹਿਰ ਜਾਣ ਦੀ ਵੀ ਕੁੱਲ ਜਨਸੰਖਿਆ ਦੇ ਉਹਦੇ ਦੀ 5% ਵਧੀ ਅਫਰੀਕਾ ਦੀ ਲੇਕਿਨ ਸ਼ਹਿਰਾਂ ਦੀ ਜਨਸੰਖਿਆ 10% ਵਧੀ ਗੱਲ ਸਿਰਫ ਇਹ ਨਹੀਂ ਕਿ ਅੱਜ ਸੰਸਾਰ ਦੀ ਅੱਧੀ ਆਬਾਦੀ ਨਗਰਾਂ ਵਿੱਚ ਵਸੀ ਹੋਈ ਹੈ ਛੇਤੀ ਹੀ ਇਸ ਤੋਂ ਵੀ ਵੱਡਾ ਭੂ ਭਾਗ ਇੱਥੇ ਰਹੇਗਾ ਪਿਛਲੀਆਂ ਸਦੀਆਂ ਵਿੱਚ ਪਿੰਡ ਤੇ ਨਗਰ ਦਾ ਪ੍ਰਭਾਵ ਪਿੰਡ ਤੇ ਨਗਰ ਦਾ ਪ੍ਰਭਾਵ ਵੱਧਦਾ ਗਿਆ ਆਪਾਂ ਕਹਿੰਦੇ ਪਿੰਡ ਤੇ ਹਰ ਤਰ੍ਹਾਂ ਦਾ ਅੱਜ ਪਿੰਡ ਬਿਲਕੁਲ ਉਹ ਪਿੰਡ ਨਹੀਂ ਰਹਿ ਗਿਆ ਅੱਜ ਪਿੰਡ ਮਤਲਬ ਹਜ਼ਾਰਾਂ ਸੂਤਰਾਂ ਦੇ ਨਾਲ ਕੱਚਾ ਮਾਲ ਪੈਦਾ ਕਰਨ ਵਾਲਾ ਤੇ ਪੱਕੇ ਮਾਲ ਨੂੰ ਖਪਾਉਣ ਵਾਲਾ ਇੱਕ ਬਿਲਕੁਲ ਇਸ ਤਰ੍ਹਾਂ ਦਾ ਜੋੜ ਬਣ ਗਿਆ ਹੈ ਨਗਰ ਵਿੱਚ ਮੂਲ ਪੱਧਤੀ ਮੂਲ ਪੱਧਤੀ ਪਿੰਡਾਂ ਵਿੱਚ ਖੇਤੀਬਾੜੀ ਕਰਨ ਵਾਲਿਆਂ ਤੱਕ ਵੀ ਫੈਲ ਰਹੀ ਹੈ ਸੰਸਾਰ ਦਾ ਇਹ ਸ਼ਹਿਰੀਕਰਨ ਆਪਣੇ ਨਾਲ ਕੀ ਲਿਆਏਗਾ ਕੀ ਇਸ ਦਾ ਇਹ ਪ੍ਰਣਾਮ ਹੋਵੇਗਾ ਕਿ ਪਿੰਡਾਂ ਦੀ ਹੋਂਦ ਹੀ ਮਿਟ ਜਾਏਗੀ ਬਹੁਤ ਸਾਰੀਆਂ ਹਕੀਕਤਾਂ ਤੋਂ ਅਨੁਮਾਨ ਇਹਦੇ ਪੱਖ ਵਿੱਚ ਹਨ ਕਿੰਤੂ ਬਹੁਤ ਸਾਰੀਆਂ ਗੱਲਾਂ ਇਹਦੇ ਵਿਰੋਧ ਵਿੱਚ ਵੀ ਹਨ ਸੋ ਇਹਦੇ ਜਿੱਥੇ ਇੱਕ ਪਾਸੇ ਹੈ ਕਿ ਪਿੰਡਾਂ ਦੇ ਪਿੰਡ ਆਪਾਂ ਵੇਖਿਆ ਦਿੱਲੀ ਕਿੰਨੇ ਪਿੰਡਾਂ ਨੂੰ ਮਤਲਬ ਸੈਂਕੜੇ ਪਿੰਡਾਂ ਨੂੰ ਆਪਣੇ ਲੀਲ ਗਈ ਹੈ ਵਿੱਚ ਪਰ ਇਹਦੇ ਬਾਵਜੂਦ ਵੀ ਦਿੱਲੀ ਦੇ ਨੇੜੇ ਲਗਾਤਾਰ ਫਾਰਮ ਹਾਊਸਾਂ ਦਾ ਬਣਨਾ ਦੁਬਾਰਾ ਸ਼ਹਿਰ ਵਾਲਿਆਂ ਦਾ ਉਸ ਭੀੜ ਦੇ ਵਿੱਚੋਂ ਜਿਸ ਜਿਸ ਤਰ੍ਹਾਂ ਇੰਗਲ ਨੇ ਕਿਹਾ ਵਿਸਤਰੇ ਦੇ ਤਰੱਕੇ ਸ਼ਹਿਰਾਂ ਦਾ ਬਾਹਰ ਆਉਣਾ ਗੁਰਗਾਵਾਂ ਸਾਹਿਬ ਤੇ ਹੋਰ ਸਾਹਿਬ ਤੇ ਆਪਾਂ ਦੇਖਦੇ ਹਾਂ ਬਣਨਾ ਇਹ ਇੱਕ ਨਵਾਂ ਚੱਲਣ ਵੀ ਹੈ ਸ਼ਹਿਰਾਂ ਦਾ ਭੀੜ ਵਿੱਚੋਂ ਨਿਕਲ ਕੇ ਬਾਹਰ ਆਉਣਾ ਵੀ ਜਾਂ ਪਹਾੜਾਂ ਤੇ ਹੋ ਰਹੇ ਹੋ ਜੇ ਥਾਂ ਖਰੀਦਣੇ ਇਹ ਉਹ ਨਹੀਂ ਕੁਝ ਦੇਸ਼ਾਂ ਵਿੱਚ ਸਮਾਜ ਵਿਗਿਆਨੀ ਇਸ ਗੱਲ ਦੇ ਲੱਛਣ ਵੇਖ ਰਹੇ ਹਨ ਕਿ ਵੱਡੇ ਨਗਰਾਂ ਦੀ ਜਨਸੰਖਿਆ ਘਟ ਵੀ ਰਹੀ ਹੈ ਖੈਰ ਇਸ ਦਾ ਨਿਰਪਰ ਕਾਫੀ ਹੱਦ ਤੱਕ ਸਮਾਜਵਾਦ ਤੇ ਹੀ ਕਿਉਂਕਿ ਜੇ ਪੂੰਜੀਵਾਦ ਰਹੇਗਾ ਤੇ ਕਿਰਿਆ ਦੋਨੇ ਹੀ ਜਿਹੜੀਆਂ ਤੋਂ ਵੱਡੀ ਜਿਹੜੀ ਕਿਰਿਆ ਹੈ ਅਸੀਂ ਸ਼ਹਿਰਾਂ ਦੇ ਵਿੱਚ ਜਾਣ ਦੀ ਉਹ ਵਧਦੀ ਰਹੇਗੀ ਜਿੰਨਾ ਧੰਨਵਾਦ